ਦਾਤੀ ਸਾਹਿਬ ਸੰਧੀਆਂ ਕਿਆ ਚੱਲੇ ਤਿਸ ਨਾਲ ਇੱਕ ਜਗੰਦੇ ਨਾਲ ਹਨ ਇੱਕ ਨਾ ਸੁੱਤਿਆਂ ਦੇ ਉਠਾਲ ਦਾਤੀ ਸਾਹਿਬ ਸੰਧੀਆਂ ਸਾਹਿਬ ਦਾ ਅੰਦਰ ਹੈ ਇਹ ਦਾਤਾ ਸਾਹਿਬ ਕੋਲ ਹੈ ਕਿਆ ਚੱਲੇ ਤਿਸ ਸਾਹਿਬ ਦੀਆਂ ਦਾਤਾਂ ਨੇ ਸਾਰੀਆਂ ਹੀ ਹੈ ਇਹਦੇ ਨਾਲ ਕਿਸੇ ਦਾ ਟੱਕਾ ਨਹੀਂ ਚੱਲਦਾ ਜੋਰ ਨਹੀਂ ਚੱਲ ਸਕਦਾ ਕੋਈ ਚਤਰਾਈ ਨਾਲ ਨਹੀਂ ਲੈ ਸਕਦਾ ਸਹਿ ਸਿਆਣਪਾਂ ਇੱਕ ਨਾ ਚੱਲੇ ਨਾਲ ਨਾਲ ਲਫ਼ਜ਼ ਆ ਗਿਆ ਆ ਗਿਆ ਨਾ ਆ ਚੱਲੇ ਤੇ ਨਾਲ ਨਾਲ ਆ ਗਿਆ ਲਫ਼ਜ਼ ਇੱਕ ਨਾ ਚੱਲੇ ਨਾਲ ਸਾਹਿਬ ਕੋਲ ਦਾਤ ਹੈ ਉਹਦੇ ਨਾਲ ਚਲਾਕੀ ਨਾਲ ਨਹੀਂ ਲੈ ਸਕਦਾ ਧੱਕੇ ਨਾਲ ਨਹੀਂ ਲੈ ਸਕਦਾ ਫੇਰਾ ਫੇਰੀ ਨਾਲ ਨਹੀਂ ਲੈ ਸਕਦਾ ਫਰਾਡ ਕਰਕੇ ਨਹੀਂ ਲੈ ਸਕਦਾ ਤੂੰ ਤੇਰੀ ਕਿੰਨੀ ਆਸਾਨ ਹੋਵੇ ਉਹਦੇ ਨਾਲ ਨਹੀਂ ਚੱਲਦੀਆਂ ਇਹ ਗੱਲਾਂ ਕਿਆ ਚੱਲੇ ਤੇ ਨਾਲ ਹਾਂ ਇੱਕ ਜਗਨ ਦੇ ਨਾਲ ਹਨ ਇੱਕ ਨਾ ਸੁੱਤਿਆਂ ਦੇ ਉਠਾਲ ਉਹ ਜਿਹੜੀ ਨਾਲ ਵਾਲੀ ਹੈ ਭਗਤੀ ਉਹ ਬੜਾ ਗੜਬੜ ਕਰਦੀ ਹੈ ਬੜੇ ਬੜਿਆਂ ਨੂੰ ਸਹਿ ਸਹਿਣ ਤੋਂ ਲਾ ਨਾ ਇੱਕ ਨਾ ਚੱਲੇ ਨਾਲ ਇੱਕ ਨਾ ਚੱਲੇ ਨਾਲ ਹਾਂ ਐ ਸਾਹਿਬ ਨਾਲ ਨਹੀਂ ਕੋਈ ਵੀ ਜਲਦੀ ਚਲਾਕੀ ਇਹ ਤਾਂ ਦਾਤ ਕੋਈ ਹੈਰਾ ਫੇਰੀ ਨਾਲ ਲੈ ਲੂਗਾ ਬੈਂਕ ਜੋ ਪੈਸੇ ਕਢਾ ਲੈਂਦੇ ਨੇ ਜਲਦੀ ਚੱਕਾਂ ਦੇ ਉੱਥੇ ਨਹੀਂ ਚੱਲਦੀ ਮੈਨੇਜਰ ਨੂੰ ਧੋਖਾ ਦੇ ਦੂ ਇਹਨੂੰ ਇਹਨੂੰ ਨਹੀਂ ਧੋਖਾ ਦਿੰਦਾ ਇਹਨਾਂ ਮੈਨੇਜਰ ਕੋਈ ਰੱਖਿਆ ਹੀ ਨਹੀਂ ਹੋਇਆ ਧੋਖਾ ਇੱਥੇ ਵੀ ਹੋ ਜਾਂਦਾ ਤੇ ਜਿਹੜੇ ਵਿਚੋਲਾ ਨਹੀਂ ਉਹ ਵਿਚਾਲੇ ਰੱਖਦਾ ਹੀ ਨਹੀਂ ਕਿਸੇ ਨੂੰ ਪਤਾ ਵੀ ਦੂਆ ਤਾਂ ਵਾਢੀ ਲੱਗੇ ਵੀ ਕਰ ਦੂਗਾ ਵੀ ਇਹ ਦੋਤ ਕਰ ਲਾਂਗੇ ਆਪਾਂ ਬਈ ਚੈੱਕ ਕਰਦੇ ਪਾਸ ਮੇਰਾ ਕੋਈ ਤੂੰ ਲੈ ਲਈ ਕੁਝ ਮੈਂ ਲੈ ਲੂ ਉਹ ਰੱਖਦਾ ਹੀ ਨਹੀਂ ਕਿਸੇ ਨੂੰ ਆ ਬਈ ਸਿੱਧਾ ਹੀ ਡਾਇਰੈਕਟ ਹੈ ਕਹਿੰਦਾ ਹਾਂ ਬਾਤੀ ਸਾਹਿਬ ਸੰਧੀਆਂ ਕਿਆ ਚੱਲੇ ਤੇ ਸਨਾਲ ਕਿਆ ਚੱਲੇ ਤੇ ਸਨਾਲ ਹੁਣ ਉਹਦੇ ਨਾਲ ਹੈਰਾ ਫੇਰੀ ਕੀ ਚੱਲੇ ਉਹਨੂੰ ਰਿਸ਼ਵਤ ਦੇਵੇ ਕੀ ਦੇਵੇ ਲਿਆ ਲਿਆਵੇ ਸਵਾਰਸ ਹੁੰਦਾ ਹੀ ਨਹੀਂ ਉਹਦੇ ਨਾਲ ਨਹੀਂ ਕੋਈ ਜਲਦੀ ਚਲਾਕੀ ਹਾਂ ਇੱਕ ਜਗੰਦੇ ਨਾਲ ਹਨ ਇੱਕ ਨਾ ਸੁੱਤਿਆਂ ਦੇ ਉਠਾਲ ਇੱਕ ਜਗੰਦੇ ਨਾਲ ਹੁਣ ਜਾਗਦੇ ਨੇ ਲੈਂਦੇ ਨਹੀਂ ਦੇਖੋ ਜਾਗਦੇ ਨੇ ਲੈਂਦੇ ਨਹੀਂ ਸ੍ਰੀ ਚੰਦ ਜਾਗਿਆ ਲਿਆ ਨਹੀਂ ਪ੍ਰਥਿਆ ਜਾਗਿਆ ਲਿਆ ਨਹੀਂ ਨਹੀਂ ਆਪਣਾਉਂਦੇ ਨਹੀਂ ਹੈ ਸੱਚ ਨੂੰ ਆਪਣਾਇਆ ਨਹੀਂ ਉਹਨਾਂ ਨੇ ਜੀਵਨ ਸਖਿਆਰਾ ਨਹੀਂ ਬਣਾਇਆ ਸੱਚ ਦਾ ਪ੍ਰਚਾਰ ਨਹੀਂ ਕੀਤਾ ਮਾਇਆ ਲੈ ਲਈ ਸੱਚ ਛੜਤਾ ਮਾਇਆ ਬਿਨਾਂ ਨਹੀਂ ਕਹਿੰਦੇ ਸਰਦਾ ਇੱਕ ਜਗੰਦੇ ਸਮਝ ਕੇ ਵੀ ਰਸਤਾ ਨਹੀਂ ਬਦਲਦੇ ਜਗੰਦੇ ਨਾਲ ਰਹਿਣਾ ਗੱਲ ਸਮਝ ਆ ਗਈ ਲੇਕਿਨ ਰਾਹ ਨਹੀਂ ਬਦਲਿਆ ਉਹਨਾਂ ਨੇ ਇੱਕ ਜਗੰਦੇ ਨਾ ਲਹਿਣ ਨਾ ਲਹਿਣ ਇੱਕ ਨਾ ਸੁੱਧਿਆ ਦੇ ਉਠਾਵ ਸੂਰਜ ਤਾਂ ਦੇਖ ਲਿਆ ਪਰ ਕਹਿੰਦੇ ਬਾਹਰ ਜਾ ਕੇ ਨਹੀਂ ਦੇਖਣਾ ਬਸ ਧੁੱਪ ਇਥੋਂ ਦੀਦੀ ਆਹੀ ਬਹੁਤ ਹੈ ਧੁੱਪ ਦੇਖੀ ਹੈ ਸੂਰਜ ਨਹੀਂ ਦੇਖਿਆ ਅੰਦਰੋਂ ਹੀ ਬੈਠਿਆ ਨੇ ਧੁੱਪ ਤਾਂ ਦੇਖ ਲਈ ਸੂਰਜ ਦਾ ਦਰਸ਼ਨ ਨਹੀਂ ਕੀਤਾ ਧੁੱਪ ਦੇਖਣੀ ਦਾ ਗਿਆਨ ਦੇਖਣਾ ਹੀ ਹੈ ਗਿਆਨ ਦਾ ਤਾਂ ਦਰਸ਼ਨ ਹੋ ਗਿਆ ਸਮਝ ਗਏ ਪਰ ਜਿੱਥੋਂ ਗਿਆਨ ਆਇਆ ਉਹਦਾ ਦਰਸ਼ਨ ਨਹੀਂ ਕਰਿਆ ਵੇਦ ਬੜਾ ਕਿ ਜਹਾਂ ਤੇ ਆਇਆ ਕਿ ਜਹਾਂ ਤੇ ਆਇਆ ਗਿਆਨ ਤਾਂ ਬੜਾ ਹੈ ਉਹ ਹੈ ਰੋਸ਼ਨੀ ਦਾ ਦੇਖ ਲਈ ਪਰ ਜਹਾਂ ਤੇ ਆਇਆ ਉਹਦਾ ਦਰਸ਼ਨ ਨਹੀਂ ਕੀਤਾ ਉਹ ਭਾਨ ਦੀ ਦੇਖਿਆ ਸੂਰਜ ਦੀ ਦੇਖਿਆ ਉਹ ਦਰਸ਼ਨ ਨਹੀਂ ਦੇਖਿਆ ਧੁੱਪ ਦੇਖਣ ਨਾਲ ਕੋਈ ਨਹੀਂ ਫਰਕ ਪੈਂਦਾ ਮੁਖ ਗਿਆਨੀ ਹੋਣ ਨਾ ਕੋਈ ਫਰਕ ਨਹੀਂ ਮੈਨਾਂ ਮੁਖ ਗਿਆਨੀ ਧਨਵੰਤ ਮਰਦਕ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵਾਨ ਜਾਗਦੇ ਨੇ ਸਮਝਦੇ ਨੇ ਪਰ ਪ੍ਰਾਪਤ ਨਹੀਂ ਕਰਦੇ ਸੂਰਜ ਦਾ ਦਰਸ਼ਨ ਕਰਨ ਦੀ ਹਿੰਮਤ ਨਹੀਂ ਹੈ ਸੂਰਜ ਦਾ ਦਰਸ਼ਨ ਕਰਨ ਵਾਸਤੇ ਸਭ ਕੁਝ ਤਿਆਗਣਾ ਪੈਂਦਾ ਹੈ ਅੱਗੇ ਦੇਖੋ ਕੀ ਤਿਆਗਣਾ ਪੈਂਦਾ ਹਾਂ ਇੱਕ ਨਾਲ ਸੁੱਤਿਆ ਇੱਕ ਸੁੱਤੇ ਹੁੰਦੇ ਨੇ ਉਹਨਾਂ ਨੂੰ ਜਗਾ ਕੇ ਦੇ ਦਿੰਦਾ ਉਹ ਸੁੱਤੇ ਹੋਇਆ ਨੇ ਬਹੁਤ ਨੇ ਲੈ ਲਿਆ ਲੈਣਾ ਸੁੱਤਾ ਪਿਆ ਸੀ ਉਹ ਲੈ ਗਿਆ ਸ੍ਰੀ ਚੰਦ ਜਾਗਦਾ ਸੀ ਲਿਆ ਦੀ ਘਰੇ ਸੀ ਤੂੰ ਲੈਣਾ ਸੁੱਤਾ ਪਿਆ ਸੀ ਪਹਿਲਾਂ ਲੈਣਾ ਸੁੱਤਾ ਪਿਆ ਲੈ ਗਿਆ ਸ੍ਰੀ ਚੰਦ ਦਾ ਲਖਮੀ ਚੰਦ ਜਾਗਦੇ ਨੇ ਲੈ ਆਈ ਦੀ ਕਿੰਨਾ ਸੁੱਤਿਆਂ ਦੇ ਉਠਾ ਲ ਹਾਂ ਇਹ ਸੱਚ ਹੋਊਗਾ ਬਿਲਕੁਲ ਇਹ ਲੈਣਾ ਤਾਂ ਪੈਦਾ ਹੋਇਆ ਜਨ ਤਾਂ ਪੈਦਾ ਹੋਇਆ ਇਹ ਗੱਲਾਂ ਨਹੀਂ ਸੀ ਪਤਾ ਲੱਗਣਾ ਤੁਹਾਨੂੰ ਸਾਡੇ ਕੋਲ ਇੱਥੇ ਮਿਸਾਲ ਕਿੱਥੇ ਆ ਫਰੀਦ ਦੀਆਂ ਮਿਸਾਲਾਂ ਗਾਂ ਪਰਮੇਸ਼ਰ ਨੇ ਪੈਦਾ ਕੀਤੀਆਂ ਨੇ ਫਿਰ ਉਹਵੇਂ ਉਹ ਜੇ ਬੰਦਾ ਹੀ ਪੈਦਾ ਕਰਤੇ ਨਹੀਂ ਸ਼ਾਇਦ ਮੰਨਦੇ ਹੀ ਨਾ ਪ੍ਰੈਕਟੀਕਲ ਦੇ ਵਿੱਚੋਂ ਤੁਸੀਂ ਸਮਝਾਉਗੀ ਮੰਨਣਗੇ ਅਗਲਾ ਐਂ ਕਿਵੇਂ ਹੋ ਜੂ ਜਾਗਦਾ ਕਿਵੇਂ ਨਹੀਂ ਲਊਗਾ ਸੁੱਤਾ ਕਿਵੇਂ ਲੈ ਲਊਗਾ ਵੀ ਕਰਦਾ ਗੱਲਾਂ ਉਹ ਕਹਿੰਦੇ ਆ ਪਿਆ ਤੇਰਾ ਪਤੰਦਰ ਨਹੀਂ ਲਿਆ ਸ੍ਰੀ ਜੰਦ ਬੈਠਾ ਆ ਤੂੰ ਦੇ ਦੇ ਇੱਕੋ ਘਰ ਚ ਪਿਆ ਉਹ ਉੱਥੇ ਜੰਮੇ ਹੀ ਘਰ ਚ ਹੋਰ ਤਾਂ ਛੱਡੋ ਤੁਸੀਂ ਸੰਗਤ ਵਾਲੇ ਨੂੰ ਸ੍ਰੀ ਜੰਦ ਨੂੰ ਤਾਂ ਨਹੀਂ ਕਹਿ ਸਕਦੇ ਤੁਸੀਂ ਫਿਰ ਭਗਤੀ ਕਰਦਾ ਫਿਰ ਭਗਤੀ ਕਰਦਾ ਸਵਾਦੀ ਲਾਉਂਦਾ ਸਾਰਾ ਵਿਆਹ ਨਹੀਂ ਕਰਾਇਆ ਵਿਆਹ ਦਾ ਸਭ ਕੁਝ ਨਹੀਂ ਲਿਆ ਇਹ ਤੋਂ ਬੜੀ ਤਾਂ ਮਿਸਾਲ ਕੋਈ ਨਹੀਂ ਹੋ ਸਕਦੀ ਹਾਂਜੀ ਇੱਕ ਜਗੰਦੇ ਨਾ ਲਹਿਣ ਇੱਕ ਨਾ ਸੁੱਤਿਆਂ ਦੇ ਉਠਾਲ ਇੱਕ ਜਾਗਦੇ ਨੇ ਲੈਂਦੇ ਨਹੀਂ ਇੱਕ ਸੁੱਤਿਆਂ ਨੂੰ ਜਗਾ ਕੇ ਦੇ ਦਿੰਦਾ ਉਠਾਲ ਦਿੰਦਾ ਵੀ ਲੈ ਲਓ ਤੁਸੀਂ ਜਾਣੇ ਨੂੰ ਉਠਾਲਿਆ ਨਹੀਂ ਉਠਾਲਿਆ ਹੀ ਹੈ ਸਾਡੇ ਕੋਲ ਮਿਸਾਲ ਹੈ ਸੁੱਤਿਆ ਸੁੱਤਿਆਂ ਨੇ ਨਹੀਂ ਜਾਗਦਿਆਂ ਨੇ ਨਹੀਂ ਲਿਆ ਸੁੱਤਿਆਂ ਨੂੰ ਉਠਾਲਤਾ ਸੁੱਤਿਆਂ ਨੂੰ ਉਠਾਲਤਾ ਉਹਨਾਂ ਨੇ ਲੈ ਲਿਆ ਜੇ ਹੁਣ ਸ੍ਰੀ ਚੰਦ ਨਾ ਜਾਂਦਾ ਇਹ ਸ਼ਲੋਕ ਕਬੀਰ ਦਾ ਲੋਕਾਂ ਦੇ ਹਜਮੇ ਨਹੀਂ ਸੀ ਹੁਣ ਉਹਨੇ ਹਿਸਟਰੀ ਜੋ ਸਾਬਤ ਕਰਤਾ ਯਾਦ ਦੇਖ ਲਓ ਜੀ ਇੱਕ ਜਗੰਦੇ ਨਾਲ ਲੈਣ ਇੱਕ ਨਾ ਸੁੱਤਿਆਂ ਦੇ ਉਠਾ ਸ਼ੱਕਾ ਪੈਦਾ ਹੁੰਦੀ ਸੀ ਗੁਰਬਾਣੀ ਤੇ ਕਿੰਨੇ ਨੇ ਗੁਰੂ ਘਰ ਚ ਸਾਰੇ ਲੈਣ ਲੱਗੀ ਪਈ ਆ ਜਾਗਦੇ ਲੈਂਦੇ ਨਹੀਂ ਸੁੱਤੇ ਜਾ ਕੇ ਲਈ ਜਾਂਦੇ ਨੇ ਹਾਂਜੀ